ਪੌੜੀ हे ਅਚੁੱਤ ਹੇ ਪਾਰ ਬ੍ਰਹਮ ਅਵਨਾਸ਼ੀ ਅਗਨਾਸ ਹੇ ਅਚੁੱਤ ਹੁਣ ਜੋ ਹੈ ਜੋ ਦੇਖਿਆ ਉਹ ਦੱਸਿਆ ਕੌਣ ਹੈ ਤੂੰ ਹੇ ਅਚੁੱਤ ਅਚੁੱਤ ਆਏਗਾ ਜਿਹੜਾ ਰਾਮ ਗਰਭ ਹੈ ਨਾ ਰਾਮ ਗਰਭ ਜਿਹੜਾ ਕਦੇ ਆਇਆ ਹੀ ਨਹੀਂ ਉਹ ਅਚੁੱਤ ਨਾਨਕੇ ਆਇਆ ਆ ਕੇ ਬਾਹਰ ਨਿਕਲਿਆ ਅਚੁੱਤ ਨਹੀਂ ਭਗਤ ਕੋਈ ਅਚੁੱਤ ਜਿਹੜਾ ਭਗਤੀ ਕਰਕੇ ਤੋਂ ਵਾਪਸ ਗਿਆ ਉਹ ਨਹੀਂ ਇਸ ਕਰਕੇ ਉਹਦਾ ਨਾਮ ਨਹੀਂ ਲੱਗੂਗਾ ਉਹ ਗੰਗਾ ਨਹੀਂ ਹੈ ਉਹ ਨਾਲ ਨਦੀਆਂ ਨਾਲੇ ਨੇ ਨਾਲ ਰਲੇ ਨਦੀਆਂ ਨਾਲੇ ਜਿਹੜੇ ਨਾਲ ਰਲੇ ਨੇ ਉਹਨਾਂ ਦਾ ਨਾਮ ਮਿਟ ਜਾਂਦਾ ਹੁੰਦਾ ਗੰਗਾ ਜਿਹੜੀ ਹੁੰਦੀ ਹੈ ਸਮੁੰਦਰ ਹੈ ਉਹਦਾ ਨਾਮ ਪਹਿਲਾਂ ਉਹ ਕੀ ਸੀ ਸਮੁੰਦਰ ਸਮੁੰਦਰ ਜੋ ਬੱਦਲ ਉੱਠਿਆ ਬੱਦਲ ਉੱਠ ਕੇ ਬਾਰਿਸ਼ ਹੋਈ ਬਾਰਿਸ਼ ਪਈ ਤੇ ਇੰਨੀ ਬਾਰਿਸ਼ ਪਈ ਪਾਣੀ ਵਗ ਤੁਰਿਆ ਵਗ ਤੁਰਿਆ ਨਾਲੇ ਉਹ ਕਿੱਥੇ ਹੁੰਦੇ ਹੁੰਦੇ ਦਰਿਆ ਬਣ ਗਿਆ ਦਰਿਆ ਬਣ ਕੇ ਜਾ ਕੇ ਸਮੁੰਦਰ ਸਮਾ ਗਿਆ ਸਮੁੰਦਰ ਵਿੱਚ ਸਮਾ ਗਿਆ ਸਮੁੰਦਰ ਤਾਂ ਪਹਿਲਾਂ ਵੀ ਇਹਦਾ ਨਾ ਪਹਿਲਾਂ ਕੀ ਇਹਦਾ ਨਾ ਸਮੁੰਦਰ ਜਾਂ ਦਰਿਆ ਨਹੀਂ ਸੀ ਜਿਹੜਾ ਦਰਿਆ ਤੇ ਪਹਿਲਾ ਨਾਮ ਸੀ ਨਾ ਉਹੀ ਰਹਿਣਾ ਦਰਿਆ ਸਮੁੰਦਰ ਚ ਸਮਾ ਗਿਆ ਦਰਿਆ ਪੈਦਾ ਹੋਇਆ ਸੀ ਖਤਮ ਹੋ ਗਿਆ ਉਹ ਜੋ ਪੈਦਾ ਹੋਇਆ ਸੀ ਉਹ ਜੇ ਖਤਮ ਹੋ ਗਿਆ ਦਰਿਆ ਦਾ ਕਿਵੇਂ ਨਾਮ ਦਈਏ ਉਹ ਨਾਲ ਕੋ ਜੋ ਜੰਮਿਆ ਸੀ ਉਹਦੇ ਸਮਾ ਗਿਆ ਨਾਲ ਦਾ ਨਾਮ ਕਿਵੇਂ ਅੜਾ ਲਈਏ ਵਿੱਚ ਭਗਤ ਦਾ ਕਿਸੇ ਦਾ ਨਾਮ ਕਿਵੇਂ ਅੜਾ ਲਈਏ ਉਹ ਤਾਂ ਉਹ ਜੋ ਜੰਮਿਆ ਸੀ ਉਹ ਜੇ ਪੈਦਾ ਸਮਾ ਗਿਆ ਜਾ ਕੇ ਆ ਜਿਹੜੀ ਗਲਤੀ ਕਰ ਰਹੇ ਨੇ ਨਾ ਥੋੜੀ ਬੁੱਧੀ ਵਾਲੇ ਥੋੜੀ ਬੁੱਧੀ ਵਾਲੇ ਤਾਂ ਅਸਲ ਦੇ ਵਿੱਚ ਗਲਤੀ ਨਹੀਂ ਕਰ ਰਹੇ ਬਹੁਤੀ ਬੁੱਧੀ ਵਾਲੇ ਕਰ ਰਹੇ ਜਿਹਨਾਂ ਦੀ ਬੁੱਧੀ ਥੋੜੀ ਸੀ ਉਹਨਾਂ ਨੇ ਨਹੀਂ ਕੀਤੀ ਉਹ ਮੇਰੀ ਮਤ ਥੋੜੀ ਨਾ ਬਹੁਤੀ ਬੁੱਧੀ ਵਾਲੇ ਜਿਹੜੇ ਬਹੁਤੀ ਅਕਲ ਵਾਲੇ ਨੇ ਬਹੁਤੀ ਅਕਲ ਆਪਣੇ ਆਪ ਨੂੰ ਮੰਨਦੇ ਨੇ ਉਹ ਇਹ ਗਲਤੀ ਕਰਦੇ ਅਸਲ 'ਚ ਬੁੱਧੀਹੀਨ ਨੇ ਉਹ ਥੋੜੀ ਬੁੱਧੀ ਵਾਲੇ ਨਾਲ ਬੁੱਧੀ ਹੈ ਉਹ ਨਹੀਂ ਬੁੱਧੀਹੀਨ ਨੇ ਆਪਣੇ ਆਪ ਨੂੰ ਬੁੱਧਵਾਨ ਬਣਦੇ ਨੇ ਕੋਸ਼ਿਸ਼ ਕੀਤੀ ਹੈ ਬੁੱਧਵਾਨ ਬਣਦੇ ਹੈ ਬੁੱਧਹੀਨ ਭਈ ਉਹ ਸਮੁੰਦਰ ਦਾ ਦੇਖੋ ਸਤ ਨਾਮ ਤੇਰਾ ਪਰਾ ਲਾ ਜੇ ਸ੍ਰਿਸ਼ਟੀ ਪੈਦਾ ਨਹੀਂ ਹੋਈ ਤੇਰਾ ਨਾਮ ਸਤ ਸੀ ਉਹ ਜੋ ਹਮੇਸ਼ਾ ਰਹਿੰਦਾ ਸਦਾ ਤੇ ਕੋਈ ਚੀਜ਼ ਤੇਰੇ ਜੋ ਬਾਹਰ ਨਿਕਲੀ ਵਿੱਚ ਲਿਆ ਕੇ ਪਾਤੀ ਕੋਈ ਦੁੱਧ ਪਿਆ ਆਪਣੇ ਕੋਲ ਕੁਆਂਟਲ ਕੋਈ ਗੜਵੀ ਲੈ ਗਿਆ ਭਰ ਕੇ ਗਾਂ ਨਹੀਂ ਵਰਤੀ ਲਿਆ ਕੇ ਪਾਤੀ ਵਿੱਚ ਉਹਨੂੰ ਗੜਵੀ ਕਰਕੇ ਦਾ ਨਾਮ ਬਦਲ ਦਈਏ ਵੀ ਉਹ ਗੜਵੀ ਵਾਪਸ ਆ ਗਈ ਇਹਦੇ ਵਿੱਚ ਇਹਦਾ ਨਾਮ ਬਦਲ ਦਈਏ ਇਹ ਚੋਂ ਹੀ ਗਈ ਸੀ ਫੇ ਗੜਵੀ ਉਹ ਇਹਦਾ ਨਹੀਂ ਨਾਮ ਬਦਲਿਆ ਜਾਣਾ ਉਹਦਾ ਨਾਮ ਬਦਲਿਆ ਜਾਣਾ ਉਹ ਜੋ ਗੜਵੀ ਸੀ ਹੁਣ ਗੜਵੀ ਨਹੀਂ ਰਹੀ ਉਹ ਹੁਣ ਬੁੱਧੀ ਗੜਵੀ ਨਹੀਂ ਰਹੀ ਉਹ ਬਸ ਇਹਦੇ ਵਿੱਚ ਸਮਾ ਗਿਆ ਇਹ ਅਚੁੱਤ ਨੌ ਨਾਨਕ ਦਾ ਬਦਲਿਆ ਜਾਣਾ ਨੌ ਭਗਤਾਂ ਦਾ ਬਦਲਿਆ ਜਾਣਾ ਸੁੰਦਰ ਦਾ ਨਾਮ ਨਹੀਂ ਬਦਲਿਆ ਜਾਣਾ ਤਾਂ ਹੈ ਗੰਗਾ ਕੇ ਸੰਗ ਸੰਤਾ ਬਿਗੜੀ ਸੋ ਸੰਤਾ ਗੰਗਾ ਹੋਏ ਨਿਬੜੀ ਨਾ ਗੰਗਾ ਦਾ ਜਲੂਗਾ ਨਾ ਸਮੁੰਦਰ ਦਾ ਹੀ ਜਲੂਗਾ ਕਿ ਸਮੁੰਦਰ ਜੇ ਪੈਦਾ ਹੋਏ ਸੀ ਤਾਂ ਸਮੁੰਦਰ ਲਿਆ ਦੇ ਸਮਾ ਕੇ ਜਿਹੜਾ ਆਇਆ ਸਮਾਇਆ ਆ ਕੇ ਵਿੱਚ ਉਹਦੇ ਲਿਹਾਜ਼ ਨਾਲ ਇਹਦਾ ਨਾਮ ਬਦਲਦੀ ਇਹ ਕੋਸ਼ਿਸ਼ ਕੀਤੀ ਹੈ ਜਦ ਕਹਿੰਦਾ ਬ੍ਰਹਮ ਗਿਆਨੀ ਆ ਪਰਮੇਸ਼ਰ ਦਲੀਲ ਇਹ ਦੇਤੀ ਬ੍ਰਹਮ ਗਿਆਨੀ ਤਾਂ ਆਪੇ ਪਰਮੇਸ਼ਰ ਹੈ ਦਲੀਲ ਦੇ ਦਿੱਤੀ ਸੰਤਾਂ ਨੇ ਸ਼ੈਤਾਨਾਂ ਨੇ ਇਹ ਸ਼ੈਤਾਨ ਨੇ ਉਹ ਪੈਦਾ ਕਿੱਥੋਂ ਆਇਆ ਸੀ ਬ੍ਰਹਮ ਗਿਆਨੀ ਕਿੱਥੋਂ ਆਇਆ ਸੀ ਸਮੁੰਦਰ ਤੋਂ ਵੱਖਰਾ ਕੋ ਪਾਣੀ ਆਇਆ ਸੀ ਸਮੁੰਦਰ ਠੀਕ ਹੈ ਇਸ ਕਰਕੇ ਕੋਈ ਨਾਉ ਨਹੀਂ ਹੈ ਉਹ ਪਤਾ ਨਹੀਂ ਇੱਥੇ ਕਿੰਨੇ ਪੈਦਾ ਹੋਏ ਨੇ ਕਿੰਨੇ ਮੁੜ ਕੇ ਸਮਾਏ ਨੇ ਕਿਹਦਾ ਕਿਹਦਾ ਨਾਮ ਰੱਖੋਗੇ ਤੁਸੀਂ ਕਿੰਨੇ ਕੁ ਪੈਦਾ ਭਗਤ ਹੋਏ ਨੇ ਪਹਿਲਾਂ ਕਿੰਨੇ ਕੁ ਸਮਾਏ ਨੇ ਬਾਅਦ ਚ ਨਾ ਉਸ ਮੰਦਰ ਦਾ ਹੀ ਹੋਊਗਾ ਨਾ ਉਹ ਬਦਲਿਆ ਜਾ ਸਕਦਾ ਇੱਕ ਬੂਦ ਪੈਦਾ ਹੋਈ ਬੂਦ ਦੇ ਉੱਤੇ ਸਮੁੰਦਰ ਦਾ ਨਾਮ ਬਦਲ ਲੱਗੇ ਇਦਾਂ ਨਹੀਂ ਹੁੰਦਾ ਉਹ ਸਮੁੰਦਰ ਸੁੰਦਰ ਹਾਂ ਸਮੁੰਦਰ ਨੂੰ ਸਾਬਤ ਕਰੋ ਬੂਦ ਜੋ ਪੈਦਾ ਹੋਇਆ ਹੈ ਫਿਰ ਬੂਦ ਬੜੀ ਤੁਸੀਂ ਸਾਬਤ ਕਰੋ ਵੀ ਆ ਬੂਦ ਨੇ ਸਮੁੰਦਰ ਨਾਮ ਕਹਿੰਦੇ ਸਮੁੰਦਰ ਪੈਦਾ ਕੀਤਾ ਸਾਬਤ ਕਰੋ ਫਿਰ ਅਸੀਂ ਨਾਨਕ ਦਾ ਨਾਮ ਮੰਨ ਲੈਂਦੇ ਵੱਡਾ ਕਿਵੇਂ ਅਸੀਂ ਮੰਨ ਲਈਏ ਨਾਨਕ ਦਾ ਨਾਮ ਕਿਵੇਂ ਅਪਰਾਧ ਕਰ ਲਈ ਅਸੀਂ ਗੁਰਬਾਣੀ ਨੂੰ ਅਪਰਾਧ ਮੰਨਦੀ ਇਹਨਾਂ ਗੱਲਾਂ ਨੂੰ ਤਾਂ ਗੁਰਬਾਣੀ ਅਪਰਾਧ ਮੰਨਦੀ ਹੈ ਇਹ ਅਪਰਾਧ ਕਿਵੇਂ ਕਰ ਲਈ ਇਹ ਅਚੁੱਤ ਇਹ ਸਭ ਅਪਰਾਧੀ ਨੇ ਇਹ ਜੀਆਂ ਕਾਟਾਂ ਕੱਢਣ ਵਾਲੇ ਹੀ ਅਪਰਾਧੀ ਨੇ ਇਹਨਾਂ ਨੂੰ ਅਪਰਾਧੀ ਇਹਨਾਂ ਨੂੰ ਕਿਹਾ ਹੈ ਬਹੁਤ ਹੀ ਗੱਲ ਵਾਲੇ ਬਹੁਤ ਸਿਆਣਪ ਜਮਕਾ ਬਹੁ ਵਿਆਪਾ ਅਨਕ ਜਤਨ ਕਰ ਤ੍ਰਿਸ਼ਨਾ ਨਹੀਂ ਤਰਾਪਾ ਇਹ ਉਹਨਾਂ ਦੀ ਗੱਲ ਹੈ ਇਹ ਉਹਨੇ ਸਾਰੇ ਉਹਨਾਂ ਵਾਲੀ ਉਹ ਸਿੱਖੀ ਸਾਡੇ ਕੋਲ ਆ ਜਿਹੜੀ ਸਿੱਖੀ ਆ ਧੱਕੇ ਖਾਂਦੇ ਫਿਰਦੇ ਉਹਨਾਂ ਵਾਲੀ ਹੋਈ ਆ ਉਹਨਾਂ ਦੀ ਬੱਤੇ ਸਾਡੇ ਕੋਲ ਬਹੁਤੀ ਅਕਲ ਨੇ ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸ਼ੀ ਅਗਨਾਸ ਹੇ ਪਾਰ ਬ੍ਰਹਮ ਬ੍ਰਹਮ ਤੋਂ ਅਗੇ ਤੂੰ ਪਾਰ ਬ੍ਰਹਮ ਹੈ ਬ੍ਰਹਮ ਨੂੰ ਪਾਰ ਕਰਨ ਵਾਲਾ ਤੂੰ ਜਿੰਨਾ ਬ੍ਰਹਮ ਹੈ ਪਾਰ ਕਰਨਾ ਭਗਤ ਭਗਤਾਂ ਤੋਂ ਬ੍ਰਹਮ ਨੂੰ ਉਹ ਬ੍ਰਹਮ ਦਾ ਨਾਮ ਕਰਿਆ ਜਿਹਨੇ ਪਾਰ ਕਰਨਾ ਬ੍ਰਹਮ ਨੂੰ ਉਹਦਾ ਨਾਮ ਹੈ ਜਿਹਨੇ ਬ੍ਰਹਮ ਨੂੰ ਭਵਸਾਗਰ ਤਰਾਉਣਾ ਉਹ ਵੱਡਾ ਹੈ ਜਿਹੜਾ ਜਹਾਜ਼ ਸੀ ਉਹ ਵੱਡਾ ਕਿ ਜਹਾਜ਼ 'ਚ ਬੈਠ ਕੇ ਜਿਹੜਾ ਪਾਰ ਹੋਇਆ ਭਵਸਾਗਰ ਉਹ ਵੱਡਾ ਜਿਹੜਾ ਗੁਰ ਕੇ ਪਾਣੀ ਚੱਲਿਆ ਵਿੱਚ ਬੋਹਤ ਬੈਠਾ ਹੈ ਨਾਲ ਤਾਂ ਕਿਸੇ ਬੋਹਤ ਦੇ ਵਿੱਚ ਬੈਠਿਆ ਉਹ ਬੋਹਤ ਵੱਡਾ ਨਾਨਕ ਵੱਡਾ ਮਤਵਾਰੀ ਹੋਈ ਹੈ ਜੀ ਜਿਹਦੀ ਮਤਵਾਰੀ ਹੋਈ ਹੈ ਕੁਝ ਵੀ ਕਹਿ ਸਕਦਾ ਅਵਨਾਸ਼ੀ ਅਗਨਾਸ ਅਵਨਾਸ਼ੀ ਅਵਨਾਸ਼ੀ ਹੈ ਅਗਨਾਸ ਅਗ ਪਾਪਾਂ ਦੇ ਨਾਸ ਕਰਨ ਵਾਲਾ ਪਾਪ ਕੀ ਹੈ ਜਿਹੜੇ ਹੁਕਮ ਦਾ ਵਿਰੋਧ ਸਾਡੇ ਅੰਦਰੋਂ ਪੈਦਾ ਹੁੰਦਾ ਪਾਪ ਹੈ ਤੇਰੇ ਬਾਣੇ ਦਾ ਜਿਹੜਾ ਵਿਰੋਧ ਪੈਦਾ ਹੁੰਦਾ ਅੰਦਰੋਂ ਹੀ ਪਾਪ ਹੈ ਇਹ ਨਾਸ ਕਰਦਾ ਅੰਦਰ ਹੀ ਨਾਸ ਕਰਦਾ ਪੈਦਾ ਨਹੀਂ ਹੁੰਦਾ ਵਿਰੋਧ ਹੈ ਪੂਰਨ ਹੈ ਸਰਬਮੈ में दुख भंजन गुणतास ਹੇ ਪੂਰਨ ਤੂੰ ਪੂਰਨ ਸਾਨੂੰ ਪੂਰਾ ਕਰਨਾ ਅਸੀਂ ਅਪੂਰਨ ਓਏ ਅਸੀਂ ਤਾਂ ਪਹਿਲਾਂ ਹੀ ਅਪੂਰਨ ਆ ਪੂਰਾ ਤੂੰ ਕਰਨ ਵਾਲਾ ਹੈ हे सर्व में ਹੇ ਸਰਬ ਵਿੱਚ ਸਾਰਿਆਂ ਦੇ ਵਿੱਚ ਹੈ। दुख भंजन गुणतास ਤੇਰੇ ਗੁਣ ਨੇ ਦੁੱਖਾਂ ਨੂੰ ਭੰਜਨ ਨਾਸ਼ ਕਰਨ ਵਾਲੇ ਨੇ ਤੇਰੇ ਗੁਣ ਦੁੱਖਾਂ ਜੇ ਸਾਡੇ ਜੋ ਗੁਣ ਆ ਜਾਣ ਐ ਨਹੀਂ ਹੈਗਾ ਵੀ ਤੇਰੇ ਗੁਣ ਉੱਥੋਂ ਬੈਠੇ ਸਾਡਾ ਨਾਸ਼ ਕਰ ਦੇਣਗੇ ਜੇ ਤੇਰੇ ਵਾਲੇ ਗੁਣ ਅਸੀਂ ਧਾਰਨ ਕਰ ਲਈਏ ਤਾਂ ਦੁੱਖਾਂ ਨਾਲ ਸੁਣ ਤੂੰ ਬੁਰੇ ਦਾ ਭਲਾ ਕਰਦਾ ਜੇ ਅਸੀਂ ਕਰਨ ਲੱਗੀਏ ਦੁੱਖਾਂ ਦਾ ਨਾਸ ਹੋਊ ਤੂੰ ਸਾਲ ਤੇਰਾ ਕੋਈ ਬੈਰੀ ਨਹੀਂ ਕੋਈ ਬਗਾਨਾ ਨਹੀਂ ਤੇਰੇ ਵਾਸਤੇ ਜੇ ਅਸੀਂ ਬੈਰੀ ਬਗਾਨਾ ਨਾ ਸਮਝੀਏ ਕਿਸੇ ਨੂੰ ਤੇਰੇ ਵਰਗਾ ਸੁਭਾਅ ਹੋ ਜਾ ਦੁੱਖਾਂ ਦਾ ਨਾਸ ਹੋ ਜਾ ਦੁੱਖ ਕਿਉਂ ਨੇ ਸਾਡੇ ਔਗਣ ਨੇ ਔਗਣਾਂ ਨੂੰ ਮਾਰਨ ਵਾਸਤੇ ਦੁੱਖ ਨੇ ਅਸੀਂ ਮਹਿਸੂਸ ਕਰੀਏ ਵੀ ਮੈਨੂੰ ਦੁੱਖ ਕਿਉਂ ਹੈ ਦੁੱਖ ਦਾ ਕਾਰਨ ਕੀ ਦੁੱਖ ਦਾ ਕਾਰਨ ਜਦੋਂ ਪਤਾ ਲੱਗੂ ਔਗਣ ਨੇ ਫਿਰ ਉਹ ਗੁਣ ਛੱਡਦਾ ਦਾਂਗੇ ਦੁੱਖ ਦਾ ਕੁਝ ਕਾਰਨ ਹੈ ਔਗਣ ਔਗਣ ਤਾਂ ਛੱਡਾਂਗੇ ਜੇ ਦੁੱਖ ਦੇ ਕਾਰਨ ਦਾ ਪਤਾ ਲੱਗੂ ਯਾਨੀ ਦੁੱਖ ਤਾਂ ਮਟਾਉਣੇ ਨੇ ਪਰਮਾਨੈਂਟ ਨਹੀਂ ਮਟਾਉਣੇ ਨੇ ਉਹਨਾਂ ਦੀ ਜਿਹੜੀ ਜੜ ਹੈ ਉਹ ਔਗਣ ਔਗਣਾਂ ਤੋਂ ਦੁੱਖ ਪੈਦਾ ਹੁੰਦਾ ਤਾਂ ਪੈਦਾ ਹੁੰਦਾ ਉਹਨੂੰ ਮਟਾਓ ਨਾ ਦੁੱਖ ਦਾ ਬੀਜ ਕੀ ਹੈ ਔਗਣ ਬੀਜ ਨੇ ਬੀਜ ਖਤਮ ਕਰ ਦੋ ਉੱਤੋਂ ਉੱਤੋਂ ਵੱਧਦੇ ਰਹੋ ਫਿਰ ਪੈਦਾ ਹੁੰਦੇ ਨੇ हे संगी हे निराकार हे निर्गुण सब थे ਇਹ ਸੰਗੀ ਸੰਗੀ ਹੈ ਬਸ ਗੁਰ ਮੇਰੇ ਸੰਗ ਸਦਾ ਹੈ ਹੁਣ ਅੰਤਰਾਤਮਾ ਨੂੰ ਸੰਬੋਧਨ ਹੈ ਸਾਰੀ ਗੱਲ ਇਹ ਇਹ ਸੰਗੀ ਹੈ ਨਿਰਾਕਾਰ हे निर्गुण सब थे ਇਹ ਨਿਰਗੁਣ ਤੂੰ ਨਿਰਗੁਣ ਵੀ ਹੈ ਹੁਣ ਪਰਮੇਸ਼ਰ ਨੂੰ ਜੇ ਸੰਬੋਧਨ ਹੁੰਦਾ ਉਹ ਨਿਰਗੁਣ ਹੈ ਨਹੀਂ ਜੇ ਪਰਮੇਸ਼ਰ ਨੂੰ ਸੁਭੋਧਨ ਹੁੰਦਾ ਪਰਮੇਸ਼ਰ ਤਾਂ ਸਰਗੁਣ ਹੈ ਇਹ ਅੰਤਰ ਜਿਹੜੀ ਜੋਤ ਹੈ ਨਾ ਅੰਤਰਾਤਮਾ ਨੂੰ ਸੁਭੋਧਨ ਉਹ ਨਿਰਗੁਣ ਇਹ ਸੰਗੀ ਹੈ ਨਿਰਾਕਾਰ ਦੇਖੋ ਬਾਹਰ ਵਾਲਾ ਜਿਹੜਾ ਮਨ ਹੈ ਇਹ ਜਿਹੜੇ ਸਰਗੁਣ ਇਹ ਬਣਦਾ ਗੁਣ ਇਹ ਰਜੋ ਤਮੋ ਸੁਤੇ ਗੁਣ ਧਾਰਨ ਕਰਦਾ ਉਹਨੇ ਨਾ ਗੁਣ ਧਾਰਨ ਕੀਤੇ ਨੇ ਨਾ ਗੁਣੋ ਜਾਣ ਉਹ ਗੁਣ ਨਹੀਂ ਧਾਰਨ ਕੀਤੇ ਰਜੋ ਤਮੋ ਸਤੋ ਤੋਂ ਵੀ ਬਚਿਆ ਹੈ ਤੇ ਗੁਣ ਉਹ ਹੈ ਹੀ ਨਹੀਂ ਕੋਈ ਗੁਣ ਤਾਂ ਪਰਮੇਸ਼ਰ ਦੇ ਨੇ ਸਾਰੇ ਸਭ ਗੁਣ ਸਭ ਗੁਣ ਤੇਰੇ ਮੈਂ ਨਹੀਂ ਕੋਈ ਉਹ ਮੰਨਦਾ ਹੈ ਗੱਲ ਨਿਰਗੁਣ ਉਹ ਮੈਂ ਨਿਰਗੁਣ ਯਾਰ ਕੀ ਬੇਟੀ ਹੁੰਦਾ ਹਾਂ ਉਹ ਕਹੂ ਇਹ ਤਾਂ ਸਾਰੇ ਗੁਣਾਂ ਦਾ ਮਾਲਕ ਹੈ ਕਰੋ ਕਹਿੰਦਾ ਇਹਦਾ ਕਹਿੰਦਾ ਮੈਂ ਤਾਂ ਬੜਾ ਕੋਈ ਹੈ ਹੀ ਨਹੀਂ ਇਹਦਾ ਵੀ ਚੁੱਪੇ ਕਰਦਾ ਹੈ ਬਸ ਬੋਲਣਾ ਚੁੱਪੇ ਕਰਦਾ ਹੈ ਚੁੱਪ ਕਰ ਗਏ ਫਿਰ ਮੰਨਿਆ ਤਾਂ ਹੀ ਨਹੀਂ ਮੈਂ ਨਿਰਗੁਣ ਨਹੀਂ ਤੇ ਚੁੱਪੇ ਕੀ ਤਾਂ ਬੋਲਿਆ ਤਾਂ ਹੀ ਨਹੀਂ ਜੇ ਬੋਲਿਆ ਤਾਂ ਕਹਿੰਦਾ ਮੇਰੇ ਵਰਗਾ ਕੋਈ ਹੈ ਨਹੀਂ ਜੇ ਚੁੱਪ ਕਰ ਗਿਆ ਤਾਂ ਇਹਨੇ ਕਹੇ ਨਹੀਂ ਮੇਰੇ ਵਰਗਾ ਕੋਈ ਨਹੀਂ ਫਿਰ ਤਾਂ ਉਹ ਕਹਿੰਦਾ ਦੂਆ ਇਹ ਤਾਂ ਬੋਲਦਾ ਹੀ ਨਹੀਂ ਇਹ ਨਿਰਗੁਣ ਸਮਝੇ ਉਹਦਾ ਦੁਆ ਨਹੀਂ ਮਾਫੀ ਉਹ ਮੰਗਦਾ ਫਿਰ ਕਿਉਂਕਿ ਮਾਨੋ ਦਾ ਆਪਣੇ ਮਨ ਦੀ ਮਾਫੀ ਉਹ ਮੰਗਦਾ ਅੰਦਰ ਇਹ ਨਿਰਗੁਣ ਸਭ ਤੇ ਇਹ ਨਿਰਗੁਣ ਸਭ ਤੇ ਸਭਨਾ ਦੀ ਟੇਕ ਹੈ ਸਾਰਿਆਂ ਦੇ ਅੰਦਰ ਤੇਗ ਤੇਰੇ ਨਾਲ ਤੇਤੇ ਬਿਨਾ ਜੁੜੇ ਤੇ ਕਿਸੇ ਦਾ ਮਨ ਨਹੀਂ ਦੇਖ ਸਕਦਾ ਅੰਤਰਾਤਮਾ ਨਾਲ ਜੁੜੇ ਸਭ ਵਾਸਤੇ ਤੇ ਤੂੰ ਹੀ ਹੈ ਏ ਗੋਬਿੰਦ ਏ ਗੁਣ ਨਿਧਾਨ ਜਾਕੈ ਸਦਾ ਉਬੇਗ ਸਿਰਫ ਨਾਨਕ ਨੇ ਗੱਲ ਦੱਸੀ ਹੈ ਸਿਰਫ ਭਗਤਾਂ ਨੇ ਗੱਲ ਦੱਸੀ ਹੈ ਵੀ ਭਾਈ ਟੇਕ ਸਭ ਦੇ ਅੰਦਰ ਆਪ ਦੇਖ ਨਹੀਂ ਬਣੇ ਕਿਸੇ ਦੀ ਆਪ ਤਾਂ ਨਹੀਂ ਬਣੇ ਆਪਣੇ ਅੰਦਰ ਨੂੰ ਕਹਿ ਰਹੇ ਨੇ ਜਾਂ ਅਸੀਂ ਪੜਾਂਗੇ ਅਸੀਂ ਆਪਣੇ ਅੰਦਰ ਨੂੰ ਕਹਿ ਰਹੇ ਹਾਂ। हे ਉਹ ਗੋਬਿੰਦ ਆਪਣੇ ਅੰਦਰ ਜੋ ਬਾਣੀ ਉਹਨਾਂ ਨੇ ਪੜ੍ਹੀ ਹੈ ਉਹੀ ਸਾਨੂੰ ਪੜ੍ਹਨ ਵਾਸਤੇ ਦੱਸੀ ਹੈ ਜੋ ਦਵਾਈ ਖਾਧੀ ਹੋਈ ਖਾਣ ਵਾਸਤੇ ਦੱਸੀ ਹੈ ਨਿਰਗੁਣ ਸਭ ਟੇਕ हे ਗੋਬਿੰਦ हे ਗੁਣ ਨਿਧਾਨ ਜਾਕੈ ਸਦਾ ਵਿਵੇਕ हे ਗੋਬਿੰਦ ਤੂੰ ਗੋਬਿੰਦ ਹੈ ਤੂੰ ਗੁਣਦਾਨ ਤੇਰੇ ਅੰਦਰ ਜੇ ਵਿਵੇਕ ਰਿਹਾ ਤਾਂ ਹਮੇਸ਼ਾ ਹੀ ਮੈਨੂੰ ਉਲਟੀ ਪਾਸੇ ਤੇ ਬਚਾਇਆ ਜਿਹੜਾ ਉਲਟੇ ਪਾਸੇ ਤੇ ਜਾਣ ਤੋਂ ਬਚਾਉਣ ਵਾਲਾ ਉਹ ਵਿਵੇਕ ਹੈ ਉੱਪਰ ਨਿਰਗੁਣ ਆ ਗਿਆ ਜੀ ਇੱਥੇ ਉਹਨੂੰ ਗੁਣ ਦਾ ਨਾਮ ਆ ਗਿਆ ਜੀ ਪੁੱਛਿਆ ਗਿਆ ਹੈ ਨਿਰਗੁਣ ਸਭ ਤੇ ਹਾਂ ਇੱਥੇ ਆ ਗਿਆ ਹੈ ਗੋਬਿੰਦ ਹੈ ਗੁਣ ਨਿਧਾਨ ਵੀ ਗੁਣ ਨਿਧਾਨ ਤਾਂ ਕਹਾ ਜੇ ਸ਼ਬਦ ਰੂਪ ਵਿੱਚ ਪ੍ਰਗਟ ਹੋਣਾ ਗੁਣ ਨਿਧਾਨ ਵੀ ਨੇ ਬਣ ਮੇਰੇ ਵਾਸਤੇ ਤਾਂ ਗੁਣ ਨਿਧਾਨ ਪਰਮੇਸ਼ਰ ਨਾਲ ਮੁਕਾਬਲਾ ਕਰੀਏ ਨਿਰਗੁਣ ਪਰਮੇਸ਼ਰ ਦੇ ਸਾਹਮਣੇ ਤੂੰ ਨਿਰਗੁਣ ਸੰਸਾਰ ਦੇ ਸਾਹਮਣੇ ਤੂੰ ਗੁਣਦਾ ਕਿਉਂਕਿ ਵਿਵੇਕ ਹੈ ਨਾ ਸੰਸਾਰ ਨਾਲ ਉੱਚਾ ਵਿਵੇਕ ਹੈ ਜਾ ਕੇ ਸਦਾ ਮਿਲੇ ਦੇਖੋ ਜਿਹੜਾ ਭਗਤ ਹੈ ਨਾ ਭਗਤ ਅੰਦਰ ਵਸਦਾ ਇੱਕ ਭਗਤ ਮੇਰੇ ਮੇਰੇ ਵਸਦਾ ਹਿਰਦੇ ਵਸਦਾ ਸੰਸਾਰ ਚ ਭਗਤ ਸਾਰਿਆਂ ਨੂੰ ਗੁਣਦਾ ਅੰਤਰਾਤਮਾ ਗੁਣਦਾ ਮਨ ਦੇ ਹਿਸਾਬ ਕਿ ਮਨ ਉਗਣਾ ਹੈ ਸੰਸਾਰ ਦੇ ਵਿੱਚ ਗੁਣਾ ਦਾ ਖਜ਼ਾਨਾ ਅੰਦਰ ਹੈ ਹੋਰ ਕਿਤੇ ਨਹੀਂ ਜੇ ਇਹਨੂੰ ਉਹਨਾਂ ਦੀ ਲੋੜ ਹੋਰ ਪਊ ਇਹ ਗਾਹਾਂ ਦੇ ਲੋ ਇਹ ਜਦ ਬੋਲੂ ਅੰਦਰ ਦਾ ਇਹ ਗੁਣਦਾਨ ਗਾਹਾਂ ਹੋਰ ਤੋਂ ਜਾ ਕੇ ਸਦਾ ਬਵੇ ਜਾ ਕੇ ਸਦਾ ਬਵੇਕ ਜੀ ਤੇ ਸਦਾ ਬਵੇਕ ਤੇ ਰਹਿਣਾ ਬਵੇਕ ਵਿਚਾਰ ਜਾਣੀ ਬਵੇਕ ਵਿਚਾਰ ਨਹੀਂ ਛੱਡਦਾ हे ਅਪਰੰਪਰ ਹਰ ਹਰੇ ਹੈ ਵੀ ਹੋਣ ਹਾਂ हे ਅਪਰੰਪਰ ਹਰ ਹਰੇ ਹਰ ਹਰੇ ਹੈਪੀ ਹੋਣ ਹਾਂ ਹੁਣ ਵੀ ਹੈ ਤੂੰ ਹੋਣ ਹਾਂ ਹੋਣ ਹਾਰ ਅੱਗਾ ਵਾਸਤੇ ਵੀ ਰਹੇ ਹੁੰਦਾ ਰਹੇਗਾ ਇਹ ਅਪਰੰਪਰ ਹੋਤਾ ਆਇਆ हे ਅਪਰੰਪਰ ਹਰ ਹਰੇ ਹੈਪੀ ਹੋਵਣਾ ਹੁਣ ਵੀ ਹੈ ਤੂੰ ਇਸ ਵਕਤ ਵੀ ਹੈ ਸਭ ਦੇ ਅੰਦਰ ਹੈਪੀ ਹੋਵਣਾ ਜਿਹੜੇ ਹੋਰ ਜੀਵ ਪੈਦਾ ਹੋਣਗੇ ਉਹਨਾਂ ਦੇ ਅੰਦਰ ਵੀ ਰਹੇ ਜਿੱਥੇ ਆਤਮਾ ਰਹੂ ਤੂੰ ਨਾਲ ਰਹੇ ਤੂੰ ਤੇਰੇ ਸਹਾਰੇ ਤੇ ਖੜਨਾ ਤੂੰ ਸਾਹ ਲਏਗਾ ਤਾਂ ਸਰੀਰ ਚੱਲੂਗਾ ਬੰਨ ਚੱਲਣਾ ਤੂੰ ਹੋਏਗਾ ਤਾਂ ਪੈਦਾ ਹੋਊਗਾ ਹੈ ਤੂੰ ਹਨ ਇਹ ਸੰਤਾਂ ਕਾ ਸਦਾ ਸੰਗ ਨਿਧਾਰਾ ਆਧਾ ਇਹ ਸੰਤਾਂ ਕੇ ਸਦਾ ਸੰਗ ਤੂੰ ਸੰਤਾਂ ਦੇ ਸੰਗ ਰਹਿਣ ਵਾਲਾ ਸਦਾ ਹੀ ਸੰਗੀ ਹੈ ਸੰਤਾਂ ਨਿਧਾਰਾ ਆਧਾ ਜਿਹੜੇ ਨਿਧਾਰ ਨੇ ਜਿਹਨਾਂ ਦਾ ਆਧਾਰ ਕੋਈ ਨਹੀਂ ਉਹਨਾਂ ਦਾ ਆਧਾਰ ਤੂੰ ਹੈ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਹੇ ਠਾਕੁਰ ਹੌਂਦਾ ਮੈਂ ਦਾਸ ਹਾਂ ਤੇਰਾ ਹੌਂਦਾ ਸਰੋ ਰੋ ਹਉ ਦਾਸ ਰੋ ਕਹਿ ਰਹੇ ਪੰਜੋ ਆਪਣੀਆਂ ਅੰਤਰਾਤਮਾ ਦਾ ਦਾਸ ਮੈਂ ਨਿਰਗੁਣ ਹੇ ਠਾਕੁਰ ਹੌਂਦਾ ਸਰੋ ਰੋ ਸਰੋ ਰੋ ਮੈਂ ਨਿਰਗੁਣ ਹੁਣ ਜਿਹੜਾ ਵੀ ਬਾਣੀ ਪੜੂ ਇਹੀ ਪੜੂ ਹੇ ਠਾਕੁਰ ਮੈਂ ਨਿਰਗੁਣ ਗੁਣ ਨਹੀਂ ਕੋਈ ਉਹੀ ਦਵਾਈ ਦਿੱਤੀ ਹੈ ਜਿਹੜੀ ਉਹਨਾਂ ਨੇ ਆਪ ਦਿੱਤੀ ਉਹੀ ਬੋਲ ਜਿਹੜੇ ਆਪ ਬੋਲੇ ਨੇ ਉਹੀ ਤੁਹਾਨੂੰ ਬੋਲਣ ਨੂੰ ਕਹੇ ਮੈਂ ਨਿਰਗੁਣ ਸਭ ਤੇ ਮੈਂ ਨਿਰਗੁਣ ਸਭ ਤੇ ਹੇ ਠਾਕਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਹਾਂ ਉਹ ਸਭ ਤੇ ਦਾ ਪਹਿਲਾਂ ਸੀ ਨਾ ਮੈਂ ਨਿਰਗੁਣ ਗੁਣ ਨਹੀਂ ਕੋਏ ਮੈਂ ਨਿਰਗੁਣ ਮੇਰੇ ਕੋਈ ਗੁਣ ਨਾਨਕ ਦੀਜੇ ਨਾਮਦਾਨ ਰੱਖੋ ਜੀਏ ਪ੍ਰਭ ਨਾਨਕ ਤਾਂ ਸਿਰਫ ਇਹ ਮੰਗਦਾ ਮੈਂ ਉਹਨੂੰ ਨਾਮ ਲਾਉਂਦੇ ਉਹ ਮੈਂ ਨਾਮ ਨੂੰ ਹਿਰਦੇ 'ਚ ਪ੍ਰੋਖੇ ਕੇ ਰੱਖਾਂ ਹਰ ਵਕਤ ਤੇ ਜੇ ਤੈਨੂੰ ਮੈਨੂੰ ਨਾਮ ਲਵੇ ਤਾਂ ਮੈਂ ਉਸ ਨਾਮ ਨੂੰ ਆਪਣੇ ਹਿਰਦੇ ਵਿੱਚ ਪਰੋ ਕੇ ਰੱਖਾਂ ਅੱਗੇ ਕਹਾਂ ਸ਼ਲੋਕ ਹੈ ਪਹਿਲੇ ਹੀ ਉਹ ਗੁਰਦੇਵ ਮਾਤਾ ਗੁਰਦੇਵ ਪਿਤਾ ਉਹਦੀ ਵਿਆਖਿਆ ਹੋਈ ਹੋਈ ਹੈ ਉਹ ਇੱਥੇ ਦੋ ਵਾਰ ਇੱਕੋ ਹੀ ਬਾਣੀ ਹੈ ਜਿਹਦੇ ਵਿੱਚ ਦੋ ਵਾਰ ਇਹ ਚੀਜ਼ਾਂ ਦਿੱਤੀਆਂ ਹੋਈਆਂ ਨੇ ਪਹਿਲਾ ਸ਼ਲੋਕ ਪਿੱਛੇ ਦਿੱਤਾ ਹੋਇਆ ਆਨੰਦ ਪੜਨਾ ਹੈਗਾ ਵਿਆਖਿਆ ਤਾਂ ਹੋਈ ਹੋਈ ਹੈ ਤੁਸੀਂ ਦੁਬਾਰਾ ਵਿਆਹ ਕਰਦੀ ਕੋਈ ਲੋੜ ਨਹੀਂ ਬਾਕੀ ਸਾਰੀ ਗੱਲ ਹੈ ਹੋਗੀ ਕਿ ਰੰਡ ਕੀ ਹੈ ਨਾਨਕ ਮੰਗੇ ਨਾਮਦਾਨ ਰੱਖ ਹੋਈਏ ਇਹ ਰਿਜ਼ਲਟ ਆ ਇਹ ਜੇ ਨਾਨਕ ਨਾਮਦਾਨ ਮੰਗਦਾ ਹੈ ਤਾਂ ਸਾਨੂੰ ਕਿਹਾ ਵੀ ਤੁਸੀਂ ਵੀ ਜਿਹਨੇ ਨਾਮਦਾਨ ਮੰਗਿਆ ਉਹ ਨਾਨਕੇ ਬਣ ਗਿਆ ਭਗਤੇ ਬਣ ਗਿਆ ਅਸਲ ਭਗਤ ਇੱਕ ਪਦਵੀ ਦਾ ਨਾਮ ਨਾਨਕ ਕੋਈ ਪਦਵੀ ਨਹੀਂ ਹੈ ਐਸੇ ਪਦਵੀ ਬਾਅਦ ਬਣ ਗਿਆ ਜਿਹਦੇ ਵਰਗਾ ਹੋਰ ਕੋਈ ਜੋਤ ਹੈ ਭਗਤ ਇੱਕ ਪਦਵੀ ਸਾਰੇ ਭਗਤ ਤੋਂ ਖਿਲਾਫ ਭਗਤ ਨਹੀਂ ਹੋਏ ਡੁਪਲੀਕੇਟ ਬਣਿਆ ਸੰਦੇ ਭਗਤ ਛੋਟੀ ਚੀਜ਼ ਦਾ ਨੋ ਬੜੀ ਚੀਜ਼ ਦਾ ਨਾਮ ਭਗਤ ਭਗਤੀ ਕਰਦਾ ਸਵਾਲ ਕੀ ਦੀ ਕਰਦਾ ਭਗਤ ਤੋਂ ਕੋਈ ਵੱਡਾ ਨਾ ਭਗਤੀ ਕਰਦਾ ਕਿਸੇ ਦੀ ਭਗਤ ਦਾ ਕੋਈ ਚੇਲਾ ਨਹੀਂ ਖੁਦਾ ਆਪੇ ਚੇਲਾ ਭਗਤ ਦਾ ਕੋਈ ਚੇਲਾ ਨਹੀਂ ਹੁੰਦਾ ਉਹ ਤਾਂ ਆਪੇ ਚੇਲਾ ਭਗਤੀ ਕਰਦਾ ਉਹ ਤਾਂ ਇਹਦਾ ਉਹ ਤਾਂ ਕੋਈ ਵੱਡਾ ਹੈ ਇਸ ਕਰਕੇ ਲੋਕ ਭਗਤ ਘੱਟ ਬਣੇ ਨੇ ਸੰਤ ਜ਼ਿਆਦਾ ਬਣੇ ਸੰਤ ਕਾਂ ਚੇਲੇ ਬਣਾਉਂਦਾ ਭਗਤ ਤਾਂ ਭਗਤੀ ਕਰ ਰਿਹਾ ਹੈ ਸਿੱਖ ਤਾਂ ਸਿੱਖਿਆ ਲੈ ਰਿਹਾ ਭਗਤ ਦੇ ਬਰਾਬਰ ਦਾ ਲਫ਼ਜ਼ ਸਿੱਖ ਜਿਵੇਂ ਭਗਤ ਲਗਾਤਾਰ ਭਗਤੀ ਕਰ ਰਿਹਾ ਹੈ ਉਹਦੀ ਭਗਤੀ ਮੁੱਕਣ ਵਾਲੀ ਹੈ ਉਹ ਨਹੀਂ ਸਿੱਖ ਵਿੱਚ ਸਿੱਖਿਆ ਲੈ ਰਹੇ ਇਹ ਮੁੱਕਣ ਵਾਲੀ ਨਹੀਂ ਹੈ ਤੇ ਜਿਹੜਾ ਆਪ ਸਿੱਖਾ ਚੇਲਾ ਬਣਾ ਲੂ ਉਹਦੀ ਗੱਦੀ ਹੋ ਜੂ ਨਾ ਭਗਤਾਂ ਦੀ ਗੱਦੀ ਹੁੰਦੀ ਹੈ ਨਾ ਸਿੱਖਾਂ ਦੀ ਗੱਦੀ ਹੁੰਦੀ ਹੈ ਇਹ ਗੱਦੀ ਵਾਲਾ ਕਨਸੈਪਟ ਜਿਹੜਾ ਸਾਡੇ ਇਹਨਾਂ ਨੇ ਲਿਆ ਕੇ ਪਾੜ ਲਿਆ ਇਹ ਸੰਤਾਂ ਦੇ ਸ੍ਰੀ ਚੰਦ ਉਹਨਾਂ ਦੀ ਇਹ ਕਿਰਪਾ ਹੈ ਡਿਊਟੀ ਦਿੱਤੀ ਹੈ ਵੀ ਪ੍ਰਚਾਰ ਤੁਸੀਂ ਕਰੇ ਕਿਸੇ ਨੂੰ ਕਬੀਰ ਨੇ ਗੱਦੀ ਸੰਭਾਲੀ ਹੋਵੇ ਆਪਣੀ ਬਿਲਕੁਲ ਕੋਈ ਕੋਣ ਨਾਮ ਦੇ ਆਪਣੇ ਸੰਭਾਲੀ ਹੋਵੇ ਰਵਿਦਾਸ ਨੇ ਕਹੀ ਹੋਵੇ ਉਹਦਾ ਡਿਊਟੀ ਦਿੱਤੀ ਹੈ ਪ੍ਰਚਾਰ ਦੀ ਵੀ ਹੁਣ ਤੂੰ ਕਰੀ ਭਾਈ ਆਹ ਕਰੂਗਾ ਜਾਣਦੇ ਬਿਠੇੜੇ ਸੀ ਉਹਨਾਂ ਜਿਹੜਾ ਸੀਨੀਅਰ ਸੀਗਾ ਸਟੀਕ ਪ੍ਰਚਾਰ ਕਰਦਾ ਸੀ ਦੂਜੇ ਨੂੰ ਕਹਤਾ ਵੀ ਇਹ ਜਿਹੜੀ ਗੱਲ ਕਹੂਗਾ ਠੀਕ ਹੈ ਤੁਸੀਂ ਕੋ ਗਲਤ ਮਤ ਕਹਿ ਸਕਦੇ ਹੋ ਤੁਹਾਨੂੰ ਭਲੇਖਾ ਜੋ ਕੱਚਾ ਤੁਹਾਡੇ ਉਹ ਸਰਟੀਫਾਈ ਕਰਤਾ ਵੀ ਕਿਤੇ ਮਤ ਗੱਲੀ ਨਾ ਵਿਗੜ ਨਾ ਜਾਵੇ ਇਹ ਮਤ ਨੂੰ ਕਿਤੇ ਉਲਟੇ ਰਾਹ ਨਾ ਪਾਵੇ ਇਹ ਪੂਰੀ ਸਮਝ ਹੀ ਉਹ ਮਿਲਦੀ ਇਹਦੀ ਗੱਲ ਹੋਵੇ ਫਿਰ ਜਵਾਬ ਹੀ ਸੀ ਭਗਤਾਂ ਦੇ ਦਬਾਅ ਪਿਆ ਸਰਕਾਰ ਦਾ ਦਬਾਅ ਪਿਆ ਦੂਜੀਆਂ ਮਤਾਂ ਨੇ ਦਬਾਅ ਪਾਇਆ ਵੀ ਇਹ ਗੱਲ ਨੂੰ ਬਦਲੋ ਦਬਾਅ ਵੀ ਪੈਣਾ ਬਦਨ ਦਾ ਦਬਾਅ ਨੂੰ ਕਿਹੜਾ ਚੱਲੂਗਾ ਦਬਾਅ ਦਾ ਮੁਕਾਬਲਾ ਕਿਹੜਾ ਕਰੂਗਾ ਮਨ ਕਿਹੜਾ ਕਬੂਲ ਕਰੂਗਾ ਵੀ ਲੋੜ ਸੀ ਉਹਨੂੰ ਜ਼ਿੰਮੇਵਾਰੀ ਦੇਣੀ ਜੇ ਜ਼ਿੰਮੇਵਾਰੀ ਪੰਜਮ ਪਾਸ਼ਾ ਨੂੰ ਦਿੱਤੀ ਸੱਤਤੀ ਤਵੇ ਉੱਤੇ ਵੀ ਬੈਠਣਾ ਪਿਆ ਦੂਜੇ ਤਾਂ ਪਹਿਲਾਂ ਤੂੰ ਜਾਣ ਰੜੇ ਹੋਏ ਸਰਕਾਰ ਨਾਲ